ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਆਪ ਸਵਾਰੇ ਮੈਂ ਮਿਲੇ ਮਿਲੇ ਨਹੀਂ ਹੈ ਮਿਲ ਹੈ ਮਿਲ ਹੈ ਮਿਲੇ ਜੇ ਤੂੰ ਆਪਣਾ ਮਨ ਆਪ ਸਵਾਲ ਲੈ ਤਾਂ ਮਨ ਤੇਰੇ ਕਾਬੂ ਚ ਹੋ ਜਾ ਤੈਨੂੰ ਆਪਣਾ ਮਨ ਆਪੇ ਸਵਾਲਣਾ ਪੈਣਾ ਦੋ ਨਹੀਂ ਹੈ ਦੁਆ ਖਤਮ ਕਰਤਾ ਪਹਿਲਾ ਮਨ ਹੀ ਤੇ ਮਨ ਮੰਨੇ ਹੈ ਵੀ ਦੋ ਲੱਗਦੇ ਨੇ ਆਪ ਸਵਾਰੇ ਕਹਤਾ ਮੈਂ ਮਿਲੇ ਮੈਂ ਮਿਲੇ ਜਿਹੜਾ ਮੈਂ ਅਸਲ ਦੇ ਵਿੱਚ ਜੇ ਆਪਣਾ ਆਪ ਤੂੰ ਸੰਭਾਲ ਲਵੇਂ ਜੇ ਆਪਣੇ ਆਪ ਨੂੰ ਸੰਭਾਲ ਲਵੇਂ ਜਿਹੜਾ ਮੈਂ ਤੂੰ ਚਲੀਨ ਹੋ ਜਵੇ ਤੂੰ ਤੂੰ ਕਰਦਾ ਤੂੰ ਪਿਆ ਮੈਂ ਮਿਲ ਜਵੇ ਮੈਂ ਖਤਮ ਹੋ ਜਵੇ ਮੈਂ ਤੇਰੇ ਚ ਲੀਨ ਹੋ ਜਵੇ ਮੈਂ ਤੂੰ ਬਣ ਜਵੇ ਤੇਰੇ ਮੈਂ ਨਾ ਰਹੇ ਤੂੰ ਰਹਿ ਜਵੇ ਮੈਂ ਮਿਲ ਜਵੇ ਮਨ ਮਿਲ ਜਵੇ ਮੈਂ ਮਿਲਿਆ ਸੁਖ ਹੋਏ ਜਦੋਂ ਇਹ ਮੈਂ ਜਿਹੜੀ ਮਿਲੂ ਨਾ ਤੂੰ ਚ ਫਿਰ ਸੁਖ ਹੋਣਾ ਹੁਣ ਜੇ ਮੈਂ ਨੂੰ ਨਾਲ ਤੂੰ ਨਹੀਂ ਖੜਾ ਕਰਦੇ ਫਿਰ ਗੱਲ ਨਹੀਂ ਬਣਦੀ ਜਿੱਥੇ ਮੈਂ ਉੱਥੇ ਤੂੰ ਆ ਨਾਲ ਤੂੰ ਤੂੰ ਕਰਤਾ ਤੂੰ ਪਿਆ ਸਾਡੇ ਕੋਲ ਹੈ ਮੈਂ ਨੇ ਤੂੰ ਦੇ ਵਿੱਚ ਲੀਨ ਹੋਣਾ ਜਾਂ ਤੂੰ ਬਣ ਜਾਣਾ ਮੈਂ ਖਤਮ ਹੋ ਜਾਣਾ ਮਨ ਜੇ ਆਪਣੇ ਨੂੰ ਠੀਕ ਕਰ ਲਵੇਂ ਤੂੰ ਸਵਾਲ ਲਵੇਂ ਸਮਝਾ ਲਵੇਂ ਤਾਂ ਮੈਂ ਕਹਿਣੀ ਛੱਡ ਦੇ ਫਿਰ ਕਹੇ ਮੈਂ ਨਾ ਹੀ ਕੁਛ ਹਾਂ ਨਾ ਹੀ ਕੁਛ ਹੈ ਨਾ ਮੋਰਾ ਬਸ ਫਿਰ ਮਿਲਦਾ ਤਾਂ ਮੈਂ ਨਾ ਹੀ ਕੁਛ ਹਾਂ ਨਾ ਹੀ ਕੁਛ ਹੈ ਨਾ ਮੋਰਾ ਫਿਰ ਤੂੰ ਬਣਦਾ ਫਿਰ ਆਈ ਤੂੰ ਨਹੀਂ ਬਣਦਾ ਫਿਰ ਅਗਲਾ ਤੂੰ ਬਣ ਜਾਂਦਾ ਹੋ ਵੀ ਨਹੀਂ ਕੁਛ ਉਦੋਂ ਉੱਥੋਂ ਹੋ ਵੀ ਨਹੀਂ ਕੁਛ ਹੋਂ ਨਹੀਂ ਕੁਛ ਕਰ ਸਕਦਾ ਮੈਂ ਨਹੀਂ ਕੁਛ ਹਾਂ ਨਹੀਂ ਆ ਸੰਸਾਰ 'ਚ ਨਾ ਹੋਣ ਵਾਲੇ ਦਾ ਕੁਛ ਹੈ ਨਾ ਹੋਣ ਵਾਲੇ ਦਾ ਕੁਛ ਹੈ ਉਹਨ ਬ੍ਰਹਮ ਦਾ ਵੀ ਕੁਛ ਨਹੀਂ ਸੰਸਾਰ ਸੰਸਾਰ ਹੈਗਾ ਸੰਸਾਰ ਦਾ ਪ੍ਰਦੇਸ਼ ਹੈ ਪੂਰਨ ਬ੍ਰਹਮ ਉਹਦਾ ਉਹਦਾ ਤਾਂ ਨਰਕਾਰੀ ਦੇਸ਼ ਹੈ ਹਾਂਜੀ ਮੈਂ ਮਿਲਿਆ ਸੁਖ ਹੋਏ ਸੁਖ ਹੋਏ ਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਜੇ ਤੂੰ ਮੇਰਾ ਹੋਏ ਰਹੇ ਇਹਨੂੰ ਇਹ ਸਮਝਾ ਸਭ ਜਗ ਤੇਰਾ ਹੋਏ ਜੇ ਰਾਜਾ ਜਿਹੜਾ ਰਾਜਕੁਮਾਰ ਹੈ ਰਾਜੇ ਦਾ ਫਰਮਾ ਬਰਦਾਰ ਹੈ ਆਗਿਆਕਾਰੀ ਹੈ ਤਾਂ ਰਾਜ ਉਹਦਾ ਹੀ ਹੈ ਜੇ ਰਾਜੇ ਦੇ ਹੁਕਮ 'ਚ ਹੈ ਰਾਜਕੁਮਾਰ ਉਹਦਾ ਲੜਕਾ ਤਾਂ ਰਾਜ ਉਹਦਾ ਹੀ ਹੈ ਪਰ ਜੇ ਉਹ ਖੋਣਾ ਚਾਹੁੰਦਾ ਰਾਜ ਜਾਂ ਕਹਿੰਦਾ ਮੇਰਾ ਰਾਜ ਹੈ ਤਾਂ ਰਾਜ ਨੂੰ ਸ਼ੱਕ ਹੋ ਜਾਂਦੀ ਹੈ ਵੀ ਇਹ ਬਾਗੀ ਹੋ ਕੇ ਮੈਨੂੰ ਨਾ ਕੈਦ ਕਰਨਾ ਚਾਹੁੰਦਾ ਹੋਵੇ ਉਹਨੇ ਦੇਵ ਨੇ ਕਰ ਲਿਆ ਸੀ ਆਪਣਾ ਪਿਓ ਕੈਦ ਇਹ ਰਾਜਾਂ ਦੇ ਮੁੰਡੇ ਤਾਂ ਕਰਦੇ ਹੁੰਦੇ ਨੇ ਇਹ ਬਾਗੀ ਆ ਨਾ ਮਾਵਾਸੀ ਰਾਜਾ ਹੋਇਆ ਹੈ ਆਪਣੇ ਆਪ ਨੂੰ ਰਾਜਾ ਮੰਨਦਾ ਹੈ ਜਿੰਨਾ ਜਰ ਆਪਣੇ ਆਪ ਨੂੰ ਰਾਜਾ ਮੰਨਦਾ ਉਹਨਾਂ ਚਿਰ ਤੇਰਾ ਕੁਝ ਨਹੀਂ ਹੈ ਉਹਨਾਂ ਚ ਤੈਨੂੰ ਉਹ ਦਿੱਤਾ ਹੋਇਆ ਹੈ ਤੈਨੂੰ ਉਹਨੇ ਆਪਣਾ ਜਾਇਦਾਦ ਤੋਂ ਮੇਰਾ ਮੇਰਾ ਬਦਲਤਾ ਪਰ ਜਦੋਂ ਕਹਿੰਦਾ ਸਰੈਂਡਰ ਹੋ ਜਾਂਦਾ ਹੁਕਮ ਚ ਆ ਜਾਂਦਾ ਫਿਰ ਸਭ ਕੁਝ ਇਹਦਾ ਹੀ ਹੈ ਜੀ ਜਿਹੜੇ ਬੋਲੇ ਵੀ ਇਹ ਕਿਹਦੇ ਵੱਲੋਂ ਬੋਲੀ ਕਿ ਬਲਕਿ ਵੀ ਜੇ ਤੂੰ ਮੇਰਾ ਹੋ ਰਿਹਾ ਸਭ ਜਗ ਤੇਰਾ ਹੋ ਤੂੰ ਵੱਲੋਂ ਤੂੰ ਵੱਲੋਂ ਅਸਲ ਤਾਂ ਪਰਮੇਸ਼ਰ ਵੱਲੋਂ ਬੋਲਿਆ ਗਿਆ ਹੈ ਜੇ ਤੂੰ ਜੇ ਸਾਰੇ ਮੇਰੇ ਹੋਣ ਦੇਖੋ ਉਪਦੇਸ਼ ਉੱਥੋਂ ਹੈ ਉਪਦੇਸ਼ ਤੋਂ ਤੋਂ ਹੈ ਦੋਹਾਂ ਵਾਸਤੇ ਆਪ ਸਵਾਰੇ ਆਪ ਸਵਾਰੇ ਕਿਹਨੂੰ ਕਿਹਾ ਪਰਮੇਸ਼ਰ ਨੂੰ ਕਿਹਾ ਅੰਦਰਲੇ ਨੂੰ ਕਿਹਾ ਵੀ ਤੂੰ ਆਪਣਾ ਆਪ ਸੰਭਾਲ ਲੈ ਇਹ ਆਪਣਾ ਮਨ ਸੰਭਾਲ ਲੈ ਸਾਰੀ ਭਗਤੀ ਉੱਤੋਂ ਹੈ ਆਪ ਸਮਾਰੇ ਮੈਂ ਮਿਲੇ ਆ ਜਿਹੜੀ ਮੈਂ ਤੇਰੀ ਵਿੱਚੇ ਤੇਰੇ ਮਿਲ ਜਵੇ ਮੈਂ ਛੁੱਟ ਜਵੇ ਮੈਂ ਮਿਲਿਆ ਜਿਹੜਾ ਤੇਰਾ ਮਾਨ ਹੈ ਜਾਂ ਮਨ ਤੇਰੇ ਚ ਮਿਲ ਜੂ ਫੇ ਤੈਨੂੰ ਸੁਖ ਹੋਣਾ ਉਦਾਂ ਨਹੀਂ ਹੋਣਾ ਸੁੱਖ ਆਪਣਾ ਮਨ ਜਿੱਤੇ ਤੇ ਜਗ ਜਿੱਤਣਾ ਮੈਂ ਮਿਲਿਆ ਸੁਖ ਹੋਏ ਰਿੱਧਾ ਜੇ ਤੂੰ ਮੇਰਾ ਹੋ ਰਹੇ ਸੁਖ ਕਿਵੇਂ ਹੋਊਗਾ ਉਹਦਾ ਫਾਰਮੂਲਾ ਦੱਸਦਾ ਸੁਖ ਤੇਰੇ ਹੀ ਬਸ ਆਪਣਾ ਮਨ ਨੂੰ ਸਵਾਲ ਲੈ ਸੁਖੇ ਸੁਖ ਹੈ ਸੁਖਾ ਵਿੱਚ ਵਿਚਾਰ ਦੇ ਸਤਗੁਰ ਸ਼ਰਨ ਪਿਆ ਨਾ ਸੁਖ ਵਿੱਚ ਘਰਿਸਤ ਦੇ ਨਾ ਸੁਖ ਛੱਡ ਗਿਆ ਨਾ ਤਾਂ ਜੋਗੀਆਂ ਨੂੰ ਸੁਖ ਹੈ ਨਾ ਜਿਹੜੇ ਪੰਡਤ ਨੇ ਉਹਨਾਂ ਨੂੰ ਸੁਖ ਹੈ ਨਾ ਵਿਸ਼ਨੂੰ ਨੂੰ ਸੁਖ ਹੈ ਨਾ ਸ਼ਿਵ ਜੀ ਨੂੰ ਸੁਖ ਹੈ ਸੁਖ ਦੋਹਾਂ ਨੂੰ ਨਹੀਂ ਹੈ ਮੁਕਤੀ ਦੋਈ ਟੋਲਦੇ ਫਿਰਦੇ ਨੇ ਨਾ ਵਿਸ਼ਨੂੰ ਸੁਖੀ ਹੈ 那些比那些比你舒服，所以说哎。